ਮਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮੈਂ ਖਲਕ ਬਸੇ ਰੱਬ ਮਾਹੇ ਮੰਦਾ ਕਿਸਨੋ ਆਖੀਏ ਜਾਂ ਤਨ ਜਾਂ ਇਸ ਬਿਨ ਕੋਈ ਨਾਹੀ ਫਰੀਦਾ ਖਾਲਕ ਖਲਕ ਮੈਂ ਖਲਕ ਬਸੇ ਰੱਬ ਮਾਹੇ ਕਹਿੰਦਾ ਜਿਹੜਾ ਖਾਲਕ ਹੈ ਜਿਹਨੇ ਪੈਦਾ ਕੀਤੀ ਹੈ ਖਲਕ ਖਾਲਕ ਹੈ ਜਿਹੜਾ ਉਹ ਖਲਕ ਦੇ ਵਿੱਚ ਹੀ ਹੈ ਹੁਕਮ ਹੈ ਜਿਹੜਾ ਸਾਡੇ ਵਿੱਚ ਹੀ ਵਿਆਪਕ ਹੈ ਸਾਰਿਆਂ ਦਾ ਹੁਕਮ ਆ ਜੋ ਦਿਸ ਰਿਹਾ ਜੋ ਵਰਤੇ ਸੋ ਤੇਰਾ ਪਾਣਾ ਜੋ ਦਿਸ ਰਿਹਾ ਸਾਰਾ ਹੁਕਮ ਦਾ ਰੂਪ ਹੈ ਖਲਕ ਮੈਂ ਇਹਦੇ ਵਿੱਚ ਹੀ ਹੈ ਖਲਕ ਖਲਕ ਬਸਾ ਰੱਬ ਮਾਰੇ ਖਲਕ ਬਸਾ ਰੱਬ ਹੈ ਉਹ ਜਿਹੜਾ ਭਵ ਸਾਗਰ ਹੈ ਸੁਖ ਸਾਗਰ ਦੇ ਵਿੱਚ ਹੈ ਸਾਰੀ ਦੁਨੀਆ ਹੁਕਮ ਵਿੱਚ ਹੈ ਹੁਕਮ ਦੁਨੀਆ 'ਚ ਹੈ ਉਹਦ ਬੋਤ ਨੇ ਦੋਏ ਸਾਰੀ ਸ੍ਰਿਸ਼ਟੀ ਹੁਕਮ ਦੇ ਅੰਦਰ ਹੈ ਹੁਕਮ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਪਾਣੀ ਮੱਛੀ ਚ ਸਾਰੀ ਚ ਪਾਣੀ ਹੈ ਵਿੱਚ ਮੱਛੀ ਦੇ ਮੱਛੀ ਦੇ ਨਸ ਨਸ ਵਿੱਚ ਪਾਣੀ ਹੈ ਰਚਿਆ ਹੋਇਆ ਪਰ ਪਾਣੀ ਮੱਛੀ ਵਿੱਚ ਹੈ ਮੱਛੀ ਵਿੱਚ ਪਾਣੀ ਹੈ ਐਸ ਤਰੀਕੇ ਨਾਲ ਖਲਕ ਦੇ ਵਿੱਚ ਹੈ ਖਲਕ ਰੱਬ ਦੇ ਵਿੱਚ ਹੈ ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਹੁਕਮ ਜੇ ਨਾ ਸਾਰੇ ਹੁਕਮ ਦੀ ਗ੍ਰਿਫਤ ਵਿੱਚ ਨੇ ਸਾਰੀ ਸ੍ਰਿਸ਼ਟੀ ਔਰ ਹੁਕਮ ਸ੍ਰਿਸ਼ਟੀ ਦੇ ਵਿੱਚ ਵੀ ਵਿਆਪਕ ਹੈ ਹੁਕਮ ਚਲਾਉਂਦਾ ਤੇ ਚੱਲਦੇ ਨੇ ਸਾਰੇ ਹਾਂਜੀ ਰਿਦਾ ਖਾਲਕ ਖਲਕ ਮੈਂ ਖਲਕ ਬਸੇ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ ਬੰਦਾ ਕਿਸ ਨੂੰ ਆਖੀਏ ਕੋਈ ਬੰਦਾ ਇੱਥੇ ਕੌਣ ਹੋਇਆ ਭਾਈ ਜਦ ਵਨ ਕੋਈ ਨਾ ਹੈ ਜੇ ਕਿਸੇ ਨੂੰ ਬੰਦਾ ਕਹਾਂਗੇ ਤਾਂ ਖਾਲ ਕੇ ਬੰਦਾ ਮੰਨਿਆ ਜਾਊਗਾ ਉਹ ਬ੍ਰਹਮ ਵੀ ਚਲ ਜੇ ਬ੍ਰਹਮ ਵੀ ਮੰਨ ਲਈ ਆਪਾਂ ਖਾਲਕ ਜੋਤ ਮੰਨ ਲਈਏ ਤੇ ਜੋਤ ਤਾਂ ਇੱਕੋ ਹੀ ਹੈ ਤੇ ਚਾਨਣ ਸਭ ਵਿੱਚ ਚਾਨਣ ਬੰਦਾ ਕੋਈ ਨਹੀਂ ਹੈ ਬੰਦੀ ਹੈ ਸਾਡੀ ਸੋਚ ਸੋਚ ਬਦਲ ਲਓ ਫਿਰ ਕੋਈ ਵੀ ਬੰਦਾ ਨਹੀਂ ਸੋਚ ਮੰਦੀ ਹੈ ਮੰਦਾ ਨਹੀਂ ਕੋਈ ਹੈ ਜਦ ਮੰਦੀ ਸੋਚ ਛੱਡ ਔਰ ਸੋਚ ਵੀ ਕੀ ਮੰਦੀ ਹੈ ਸੋਚ ਦਾਗੇ ਲਾਉਂਦੀ ਹੈ ਕਰ ਕੁਝ ਨਹੀਂ ਸਕਦੀ ਸੋਚ ਵਿਗਾੜ ਕਿਸੇ ਦਾ ਕੁਝ ਵੀ ਨਹੀਂ ਸਕਦੀ ਸੋਚ ਤਾਂ ਆਦਤ ਹੈ ਸਾਡੀ ਸੋਚਣ ਦੀ ਆਦਤ ਭੈੜੀ ਆ ਵਿਗਾੜ ਦੀ ਕੁਝ ਵੀ ਨਹੀਂ ਆਦਤ ਸਾਡੀ ਨਾ ਕਿਸੇ ਦਾ ਸਮਾਰ ਸਕਦੀ ਆਦਤ ਹੈ ਨਾ ਵਿਗਾੜ ਸਕਦੀ ਹੈ ਆਦਤ ਹੈ ਸੋਚਣ ਦੀ ਸਾਡੀ ਬਸ ਆਦਤ ਛੱਡਣੀ ਹੈ ਇਹ ਸੋਚਣ ਦੀ ਆਦਤ ਹੈ ਛੱਡਣੀ ਹੋਰ ਕੁਝ ਨਹੀਂ ਹੈ ਸੋਚ ਵਿਗਾੜਦੀ ਨਹੀਂ ਕੁਝ ਵੀ ਹੁੰਦਾ ਹੋਈ ਹੈ ਜੋ ਪਰਮੇਸ਼ਰ ਚਾਹੁੰਦਾ ਹੁੰਦਾ ਹੋਈ ਹੈ ਜੋ ਹੁਕਮ ਹੁੰਦਾ ਪਰ ਸਾਡੀ ਸੋਚਣ ਦੀ ਬਿਮਾਰੀ ਹੈ ਉਹ ਬਿਮਾਰੀ ਹੈ ਛੱਡਣੀ ਹੈ ਅਸੀਂ ਸੋਚ ਮਾੜੀ ਹੈ ਸੋਚ ਚੰਗੀ ਹੈ ਜੇ ਮਾੜੀ ਸੋਚ ਨੂੰ ਚੰਗੀ ਚ ਬਦਲ ਲਈਏ ਸੋਚਣਾ ਬੰਦ ਕਰੋ ਮਾੜੀ ਛੱਡ ਕੇ ਚੰਗੀ ਬਣਾ ਲਓ ਸੋਚ ਸੋਚਣੀ ਆਦਤ ਹੈ ਆਦਤ ਨਹੀਂ ਬਦਲਣੀ ਬੰਦੀ ਆਦਤ ਨਹੀਂ ਬਦਲਣੀ ਸੋਚ ਬਦਲ ਦੋ ਸੋਚ ਬਦਲਣੀ ਹੈ ਨਾ ਕਿ ਆਦਤ ਬਦਲ ਉਹਨੂੰ ਕਾ ਅਸਲ ਦੇ ਵਿੱਚ ਸੋਚ ਛਡਾਉਣੀ ਨਹੀਂ ਹੈ ਸੋਚ ਬਦਲਣੀ ਹੈ ਸੋਚ ਛਡਾਉਣੀ ਨਹੀਂ ਸੋਚ ਬਦਲਣੀ ਹੈ ਜਿਹੜੇ ਲੋਕ ਸੋਚ ਛਡਾਉ ਰਹੇ ਨੇ ਨਾ ਮੰਦੀ ਸੋਚਣਾ ਬੰਦ ਕਰ ਰਹੇ ਨੇ ਉਹ ਕਾਮਯਾਬ ਨਹੀਂ ਹੋਏ ਜੋ ਨਹੀਂ ਕਾਮਯਾਬ ਹੋਏ ਸੋਚ ਬੰਦ ਨਹੀਂ ਹੋਣੀ ਬੰਦ ਨਹੀਂ ਕਰਨੀ ਹੈ ਸੋਚ ਬਦਲਣੀ ਭੱਜਣਾ ਨਹੀਂ ਬੰਦ ਕਰਨਾ ਤੁਰਨਾ ਨਹੀਂ ਬੰਦ ਕਰਨਾ ਤੁਰਨਾ ਪੂਰਬ ਵੱਲ ਨੂੰ ਹੈ ਪੱਛਮ ਵੱਲ ਨੂੰ ਨਹੀਂ ਤੁਰਨਾ ਹੁਣ ਕੀ ਕਰਦਾ 2 ਕਿਲੋਮੀਟਰ ਪਹਿਲਾਂ ਪੱਛਮ ਤੋਂ ਪੂਰਬ ਬਾਹਰ ਇਧਰ ਫਿਰ ਜਾਂਦਾ ਭੱਜਿਆ ਰਹਿੰਦਾ ਉੱਥੇ ਹੀ ਹੈ ਕਦੇ ਪੂਰਬ ਕਦੇ ਪੱਛਮ ਕਦੇ ਪੂਰਬ ਕਦੇ ਪੱਛਮ ਐ ਭਜਦਾ ਤੇ ਫਿਰ ਬਾੜ ਤਾਂ ਨਿਬੜਦੀ ਨਾ ਤਾਂ ਉੱਥੇ ਹੀ ਇਸ ਕਰਕੇ ਇੱਕ ਪਾਸੇ ਹੀ ਭਜਣਾ ਏਕਾਦਸ਼ੀ ਇੱਕ ਦਿਸਤਾਵਾ ਏਕਾਦਸ਼ੀ ਇੱਕ ਦਿਸਤਾਵਾ ਏਕਾਦਸ਼ੀ ਉਹ ਹੈ ਕੋਦੇ ਸਿਰੂ ਭਜਦਾ ਪੂਰਬ ਵੱਲ ਜਾਂਦਾ ਦੂਏ ਪਾਸੇ ਜਾਂਦਾ ਹੀ ਨਹੀਂ ਉਸ ਤੁਰਨ ਦਾ ਰਿਜ਼ਲਟ ਕੁਝ ਮਿਲਦਾ ਹੈ ਸਾਨੂੰ ਸਪੀਡ ਕੁਝ ਵੀ ਹੋਵੇ ਇੱਕੋ ਕੋਈ ਪਾਸੇ ਨੂੰ ਪੈਰ ਪੜਦਾ ਦੂਏ ਪਾਸੇ ਨੂੰ ਪੜਦਾ ਹੀ ਨਹੀਂ ਜਿੰਨਾ ਕੁ ਵੀ ਪੈਰ ਪੜਦਾ ਉਹਦਾ ਕੋਈ ਰਿਜ਼ਲਟ ਆ ਦੋਏ ਪਾਸੇ ਦੀ ਦੌੜ 'ਚ ਕੋਈ ਰਿਜ਼ਲਟ ਨਹੀਂ ਇੱਕ ਦਿਸਤਾਵਾ ਹੈ ਇੱਕੋ ਦਿਸ਼ਾ ਵੱਲ ਨੂੰ ਜਾਂਦਾ ਦੂਈ ਦਿਸ਼ਾ ਵੱਲ ਅਗਿਆਨਤਾ ਵਾਲੇ ਪਾਸੇ ਜਾਂਦਾ ਹੀ ਨਹੀਂ ਗਿਆਨ ਵਾਲੇ ਪਾਸੇ ਜਾਂਦਾ ਪਰ ਪਕਾਰ ਵਾਲੇ ਪਾਸੇ ਜਾਂਦਾ ਕਿਸੇ ਦੇ ਨੁਕਸਾਨ ਵਾਲੇ ਪਾਸੇ ਜਾਂਦਾ ਹੀ ਨਹੀਂ ਕਿਸੇ ਦੇ ਨੁਕਸਾਨ ਵਾਸਤੇ ਨਹੀਂ ਸੋਚਦਾ ਸਭ ਦਾ ਭਲੇ ਵਾਸਤੇ ਸੋਚਦਾ ਬਸ ਸੋਚ ਬਦਲੀ ਹੈ ਸੋਚਣ ਦਾ ਨਹੀਂ ਹਟਿਆ ਬੁਰੇ ਦੀ ਬਜਾਏ ਭਲਾ ਸੋਚਣ ਲੱਗ ਗਿਆ ਕਹਿੰਦੇ ਸੋਚਣਾ ਨਾ ਬੰਦ ਕਰ ਤੇਰੀ ਆਦਤ ਹੈ ਛੁੱਟਣੀ ਦੀ ਭਲਾ ਸੋਚਿਆ ਕਰ ਬੁਰਾ ਨਾ ਸੋਚਿਆ ਕਰ ਉਹ ਕਹਿੰਦੇ ਤਾਂ ਸਗਾਲਾ ਹੀ ਹੈ ਸੋਚਣਾ ਤਾਂ ਮੈਂ ਜ਼ਰੂਰ ਮੇਰੀ ਆਦਤ ਹੈ ਮੈਂ ਛੱਡਦਾ ਨਹੀਂ ਕਹਿੰਦਾ ਭਲਾ ਸੋਚਿਆ ਕਰ ਬੁਰਾ ਨਾ ਸੋਚਿਆ ਕਰ ਸੌਖਾ ਜਿਆ ਤਾਂ ਫਿਰ ਕੰਮ ਸੋਚਣਾ ਬੰਦ ਕਰਨਾ ਔਖੀ ਗੱਲ ਹੈ ਬੰਦ ਨਹੀਂ ਹੁੰਦੀ ਹਾਂਜੀ ਰਿਦਾ ਖਾਲਕ ਖਲਕ ਮੈਂ ਖਲਕ ਬਸੇ ਰੱਬ ਮਾਹੇ ਮੰਦਾ ਨੂੰ ਆਖੀਏ ਜਾਂ ਤਿਸਵਿਨ ਕੋਈ ਨਾ ਖਾਲਕ ਖਲਕ ਮੈਂ ਖਲਕ ਬਸੇ ਰੱਬ ਮਾਹੇ ਮੰਦਾ ਨੂੰ ਆਖੀਏ ਮੰਦਾ ਨੂੰ ਆਖੀਏ ਜਾਂ ਤਿਸਵਿਨ ਕੋਈ ਨਾ ਜਾਂ ਤਿਸਵਿਨ ਕੋਈ ਇਸ ਕਰਕੇ ਇੱਥੇ ਮੰਦਾ ਕੋਈ ਵੀ ਨਹੀਂ ਕਿਉਂਕਿ ਸਾਰਿਆਂ ਦੇ ਵਿੱਚ ਹੀ ਖਾਲਕ ਵਸਦਾ ਹੈ ਔਰ ਸਾਰੀ ਖਲਕਤ ਉਹਦੇ ਵਿੱਚ ਵਸਦੀ ਹੈ ਤੇ ਰਹਿੰਦੇ ਤਾਂ ਸਾਰੇ ਇੱਕੋ ਜਗ੍ਹਾ ਨੇ ਫਰਕ ਸਿਰਫ ਸੋਚਦਾ ਜਿਹਨੇ ਸੋਚ ਬਦਲੀ ਹੈ ਉਹ ਸੱਚਖੰਡ ਹੈ ਜਿਹਦੀ ਸੋਚ ਪੋਜ਼ਿਟਿਵ ਹੈ ਭਲੇ ਦੀ ਸੋਚ ਹੈ ਭਲਾ ਕਰਦਾ ਸਭ ਦਾ ਸੋਚਦਾ ਉਹ ਖਾਲਕ ਨਾਲ ਹੈ ਖਾਲਕ ਭਲਾ ਸੋਚਦਾ ਜਿਹੜਾ ਬੁਰਾ ਸੋਚਦਾ ਹੈ ਉਹ ਹਾਲੇ ਬੁਰਾ ਸੋਚਣਾ ਛੱਡਣ ਵਾਸਤੇ ਸੋਚ ਬਦਲਣ ਵਾਸਤੇ ਤੇ ਛੱਡੇ ਹੋਏ ਨੇ ਸਜ਼ਾ ਸਜ਼ਾ ਕੋਈ ਨਹੀਂ ਸੋਚ ਬਦਲ ਨੂੰ ਛੱਡੇ ਵੀ ਜਦੋਂ ਸੋਚ ਬਦਲਣਾ ਹੋਵੇ ਆ ਜਿਓ ਉਹ ਪ੍ਰੈਕਟਿਸ ਕਰਦੇ ਨੇ ਸੋਚ ਬਦਲਦੀ ਇੱਥੇ ਸਿਰਫ